ਪੌੜੀ ਰਾਰਾ ਰੰਗੋ ਆਮਨ ਆਪਣਾ ਐਨਾ ਕਹਦੇ ਹੋ ਵੀ ਉਹਨਾਂ ਦੇ ਰੰਗ ਦੇ ਬਾਹਰ ਚੜਿਆ ਹੁੰਦਾ ਜਾਂ ਕੱਪੜੇ ਰੰਗਦਾਰ ਪਾਏ ਹੁੰਦੇ ਨੇ ਕੱਪੜਿਆਂ ਦਾ ਰੰਗ ਨਹੀਂ ਹੁੰਦਾ ਰਾਰਾ ਰੰਗੋ ਆਮਨ ਆਪਣਾ ਰਾਰਾ ਰੰਗੋ ਆਮਨ ਆਪਣਾ ਜੋਰਾ ਤੇ ਰੰਗੇ ਕਿ ਨਾਲ ਬੁੜਾ ਰੰਗ ਰਾਰਾ ਰੰਗੋ ਆਮਨ ਆਪਣਾ ਮਨ ਦੇ ਰੰਗ ਦੀ ਗੱਲ ਕਰਦੇ ਆ ਕਹਿੰਦੇ ਅਸੀਂ ਕੱਪੜਿਆਂ ਦੇ ਰੰਗ ਦੀ ਗੱਲ ਨਹੀਂ ਕਰਦੇ ਰਾਰਾ ਨਾਮ ਜਪੋ ਜਪ ਰਸਨਾ ਰੰਗਿਆ ਕਿਵੇਂ ਜਾਣਾ ਮਨ ਹਰ ਨਾਮ ਜਿਹੜਾ ਜਪਣਾ ਹੈ ਨਾ ਉਹਦੇ ਨਾਲ ਰੰਗ ਚੜਨਾ ਹੁਣ ਨਾਮ ਜਪਣਾ ਜਿਹਦਾ ਰੰਗ ਚੜਦਾ ਮਨ ਨੂੰ ਤਾਂ ਤਾਂ ਨਾਮ ਜਪਿਆ ਗਿਆ ਜੇ ਰੰਗ ਨਹੀਂ ਚੜਿਆ ਫਿਰ ਨਾਮ ਨਹੀਂ ਜਪਿਆ ਅਸਲ ਦੇ ਵਿੱਚ ਨਾਮ ਕੀ ਹੈ ਕਿਵੇਂ ਜਪਣਾ ਹੈ ਜਪਣ ਨਾਲ ਕੀ ਹੋਣਾ ਹੈ ਇਹ ਗੱਲ ਸਮਝਾਈ ਸੀ ਉਹ ਨਹੀਂ ਅਸੀਂ ਸਮਝੀ ਹੁਣ ਵਾਇਗਰੂ ਵਾਇਗਰੂ ਕਰਨਾ ਰੰਗ ਚੜਦਾ ਕਿਸ ਦੇ ਚੜਿਆ ਦਿਖਾਵੇ ਕਿੱਥੇ ਚੜਿਆ ਹੈ ਮਨ ਨੂੰ ਰੰਗ ਚੜਿਆ ਦਿਖਾਵੇ ਮਨ ਨੂੰ ਰੰਗ ਚੜੂਗਾ ਤਾਂ ਮਾਇਆ ਦੇ ਰੰਗ ਉਤਰ ਜਾਣਗੇ ਸਾਰੇ ਜਿੰਨਾ ਚਿਰ ਬਕਾਰ ਅੰਦਰ ਦੇ ਰੰਗ ਚੜਦਾ ਹੀ ਨਹੀਂ ਜੇ ਰੰਗ ਚੜੂਗਾ ਕ੍ਰੋਧ ਛੁੱਟ ਜੂਗਾ ਹੰਕਾਰ ਛੁੱਟ ਜੂਗਾ ਲੋਭ ਛੁੱਟ ਜੂਗਾ ਮੋਹ ਛੁੱਟ ਜੂਗਾ ਛੁੱਟਣਗੇ ਤਾਂ ਹੀ ਰੰਗ ਚੜੂਗਾ ਜਿੰਨਾ ਚਿਰ ਤਨ ਮਾਇਆ ਪਾਇਆ ਪਿਆਰੇ ਨੀਤੜਾ ਲੱਭ ਰੰਗਾਏ ਉਹ ਹੈਗਾ ਰੰਗ ਚੜਿਆ ਲੱਭ ਦਾ ਨਾਮ ਦਾ ਰੰਗ ਵੀ ਚੜ ਗਿਆ ਤੁਹਾਡੇ ਫਿਰ ਕੀ ਕਰਦੇ ਰਹੇ ਤੁਸੀਂ ਵੈਗਰੂ ਨੂੰ ਕਰਕੇ ਰੰਗ ਤੇ ਚੜਿਆ ਜੀ ਨਾਮ ਨਹੀਂ ਐ ਜੀ ਅਸਲ 'ਚ ਤੁਸੀਂ ਕੁਝ ਹੋਰ ਕਰਦੇ ਰਹੇ ਨਾਮ ਮੰਨ ਕੇ ਕੀਤਾ ਨਾਮ ਹੈ ਨਹੀਂ ਸੀ ਠੱਗੀ ਹੋ ਗਈ ਕਿਸੇ ਨੇ ਠੱਗੀ ਕਰਤੀ ਕਿ ਸਾਖਤ ਵਾਲਾ ਕਰਮ ਹੈ ਇਹ ਸਾਖਤ ਕਰਮ ਹੈ ਇਹ ਸਾਖਤ ਵਾਲਾ ਕਰਮ ਕਰਮ ਹੈ ਕਹਿੰਦੇ ਕੀ ਕਰਦਾ ਵੈਗਰੂ ਵੈਗਰੂ ਕਰਦਾ ਕੀ ਕਰਦਾ ਨਾਮ ਜਪਦਾ ਕਰਦਾ ਨਾ ਕੁਝ ਕਰਦਾ ਹੋ ਕੁਝ ਕਰਮ ਹੈ ਸ਼ਬਦ ਵਿਚਾਰ ਕਰਮ ਨਹੀਂ ਹੈ ਸ਼ਬਦ ਵਿਚਾਰ ਕਰਮ ਨਹੀਂ ਹੈ ਵਿਚਾਰ ਅੰਦਰ ਕੰਮ ਚੱਲਦੀ ਹੈ ਸਰੀਰ ਕੰਮ ਕਰਦਾ ਹੱਥ ਪੈਰ ਕਰ ਕੰਮ ਸਭ ਚੀਜ਼ ਵਿੱਚ ਚੀਜ਼ ਦੇ ਵਿੱਚ ਵੈਰੂ ਵੈਰੂ ਕਰਨ ਵਾਲੇ ਜਿਹੜੇ ਨੇ ਉਹ ਨਾਮ ਜਪਦੇ ਨੇ ਫਿਰ ਦੇਖਿਆ ਤੁਸੀਂ ਉਦੋਂ ਨਹੀਂ ਕੰਮ ਕਰ ਸਕਦੇ ਕੰਮ ਨਹੀਂ ਕਰ ਸਕਦੇ ਉਹਨਾਂ ਦਾ ਜਿਹੜਾ ਸਰੀਰ ਹੈ ਨਾ ਉਹਨਾਂ ਦੇ ਸਰੀਰ ਤੇ ਐਕਸ਼ਨ ਹੁੰਦਾ ਉਹਦਾ ਸਰੀਰਕ ਐਕਸ਼ਨ ਹੁੰਦਾ ਹੈ ਉਹਨਾਂ ਦੇ ਨਾਮ ਜਪਣਾ ਸਰੀਰਕ ਐਕਸ਼ਨ ਸ਼ਬਦ ਵਿਚਾਰ ਨਾਲ ਸਰੀਰਕ ਐਕਸ਼ਨ ਕੋਈ ਨਹੀਂ ਦਾ ਐਕਸ਼ਨ ਹੈ ਨਹੀਂ ਸਰੀਰ ਦਾ ਕੀ ਐਕਸ਼ਨ ਹੱਥ ਪੈਰ ਕਰ ਕੰਮ ਸਭ ਸਰੀਰ ਦਾ ਐਕਸ਼ਨ ਤਾਂ ਹੱਥ ਪੈਰ ਕੰਮ ਚੀਤ ਨਾਲ ਜੁੜਨਾ ਨਾਮ ਤਾਂ ਇਹ ਸੀਗਾ ਸਰੀਰਕ ਐਕਸ਼ਨ ਕਰਮ ਹੈ ਦੇਖੋ ਕਿਵੇਂ ਭੁੜਕ ਨੇ ਦਸਮ ਬਾਸ਼ਾ ਨੇ ਕਿਹਾ ਸੀਗਾ ਪਟਕਤਾ ਹੈ ਸੀ ਜਾ ਕੇ ਕਾਨ ਮੇ ਖਜੂਰਾ ਤਸੇ ਜਿਹਦੇ ਕਹਿੰਦੇ ਪਟਕਦੇ ਆ ਜਿਹੜੇ ਐ ਸਿਰ ਮਾਰਦੇ ਹੋ ਉਹ ਮਾਰ ਦਉਂਦੇ ਜਿਹਦੇ ਕੰਨ ਖਜੂਰਾ ਪੈ ਜਾ ਕੰਨ 'ਚ ਤੁਸੀਂ ਕਹਦੇ ਸਿਰ ਮਾਰਦੇ ਹੋ ਬਾਵਜੂਦ ਇਹ ਲਿਖਣ ਦੇ ਫਿਰ ਸਿਰ ਮਾਰਦੇ ਛੱਡ ਨਾ ਲਿਖਿਆ ਹੈ ਫਿਰ ਵੀ ਸਿਰ ਮਾਰਦੇ ਹੋ ਤੁਸੀਂ ਪਰ ਤੁਸੀਂ ਗੁਰੂ ਦੀ ਗੱਲ ਮੰਨੀ ਕਿਸੇ ਹੋਰ ਦੀ ਮੰਨੀ ਮੰਨੀ ਕਿਸੇ ਹੋਰ ਦੀ ਗੁਰੂ ਦੀ ਨਹੀਂ ਮੰਨੀ ਗਾ ਗੁਰੂ ਦੀ ਗੱਲ ਮੰਨਦੇ ਉਹ ਤੁਹਾਨੂੰ ਤਾਂ ਮਜ਼ਾਕ ਕੀਤਾ ਹੈ ਖਜੂਰਤ ਨੇ ਉਹ ਤਾਂ ਮਜ਼ਾਕ ਕੀਤਾ ਹੈ ਕੰਨ ਰਤਨ ਨੇ ਕੰਨ ਖਜੂਰਾ ਪੈ ਜਾਣਾ ਕੰਨ ਦੇ ਵਿੱਚ ਪਰੇਸ਼ਾਨ ਹੁੰਦਾ ਸੀਸ ਮਾਰ ਸਿਰ ਮਾਰਦਾ ਤੁਹਾਨੂੰ ਪਰੇਸ਼ਾਨੀ ਨਾਮ ਜਪਣਾ ਚੈਨ ਆਉਣਾ ਬੇਚੈਨੀ ਹੋਣੀ ਹੈ ਕਹਿਣ ਦਾ ਮਤਲਬ ਇਹ ਸੀ ਉਹ ਨਾਮ ਜਪਣਾ ਬੇਚੈਨੀ ਗਾਦੇ ਹੋਗੀ ਚੈਨ ਆਉਣਾ ਚਾਹੀਦਾ ਸੀ ਤੁਹਾਨੂੰ ਚੈਨ ਤਾਂ ਨੂੰ ਸ਼ਾਂਤ ਹੋ ਕੇ ਸੌ ਜਾਂਦਾ ਆਰਾਮ ਕਰਦਾ ਤੁਸੀਂ ਬੇਰਾਮੀ ਹੋ ਗਈ ਤੁਹਾਨੂੰ ਨਾਮ ਨਹੀਂ ਹੈ ਪਖੰਡ ਹੈ ਬਹੁਤ ਵੱਡਾ ਧੋਖਾ ਤੁਹਾਡੇ ਨਾਲ ਹੋ ਗਿਆ ਜੇ ਤੁਸੀਂ ਮੰਨ ਲਿਆ ਕਿਸੇ ਨੇ ਫਰਾਡ ਕਰ ਲਿਆ ਬੇਅਕਲ ਸੀ ਤੁਸੀਂ ਮੰਨ ਲਿਆ ਮਤ ਥੋੜੀ ਸੇ ਬਗਵਾਈ ਹੈ ਜਿਹੜੀ ਮਤ ਪਹਿਲਾਂ ਹੀ ਥੋੜੀ ਹੈ ਜਿਹੜੀ ਰਹਿੰਦੀ ਹੋਊਗੀ ਆ ਥੋੜੀ ਸੇਵਾ ਉਹ ਵੀ ਚਲੀ ਜਾਣੀ ਜਿਹੜੀ ਸੇਵਾ ਕਰ ਰਹੇ ਹੋ ਜਿਹੜੀ ਮਤ ਰਹਿੰਦੀ ਹੈ ਵੀ ਨਹੀਂ ਰਹਿਣੀ ਹੁਣ ਪਹਿਲਾਂ ਹੀ ਮਤ ਥੋੜੀ ਦੀ ਸੇਵਾ ਕਰਨ ਲੱਗੇ ਨਾ ਜਿਹੜੀ ਰਹਿੰਦੀ ਹੈ ਉਹ ਵੀ ਚਲੀ ਜਾਣੀ ਹੈ ਕਿ ਤੁਹਾਨੂੰ ਹੋ ਜਾਣਾ ਅਸੀਂ ਸੇਵਾ ਕਰਦੇ ਆ ਪਤਾ ਤੈ ਹੋ ਗਿਆ ਉਹਦੀ ਮਾੜੀ ਕੋਟੀ ਹੈਗੀ ਉਹ ਵੀ ਗਈ ਧਰਮ ਹੋ ਗਿਆ ਨਾ ਸੇਵਾ ਕਰਦੇ ਮਤ ਥੋੜੀ ਸੇਵ ਥੋੜੀ ਮਤ ਵਾਲੇ ਜਿਹੜੀ ਹੁੰਦੀ ਹੈ ਮਤ ਉਹ ਵੀ ਗਵਾ ਲੈਂਦੇ ਨੇ ਸੇਵਾ ਨਾਲ ਸੇਵਾ ਉਹ ਹੱਥਾਂ ਨਾਲ ਪੈਰਾਂ ਨਾਲ ਸਮਝਦੇ ਨੇ ਨਹੀਂ ਇਹ ਸੇਵਾ ਹੈ ਹੱਥਾਂ ਪੈਰਾਂ ਨਾਲ ਗੁਰ ਕੀ ਸੇਵਾ ਸ਼ਬਦ ਵਿਚਾਰ ਸੀ ਸ਼ਬਦ ਵਿਚਾਰ ਵਾਲੀ ਸੇਵਾ ਕਰੀ ਨਹੀਂ ਹੱਥ ਪੈਰ ਵਾਲੀ ਸੇਵਾ ਨੂੰ ਸੇਵਾ ਮੰਨ ਲਿਆ ਤੁਸੀਂ ਇਹ ਕਰਮ ਹੈ ਹੱਥ ਪੈਰ ਵਾਲਾ ਸੇਵਾ ਨਹੀਂ ਹੈ ਜੇ ਕਰਮ ਕਰਦੇ ਹੋ ਤੁਸੀਂ ਫਿਰ ਕੰਮ ਹੀ ਨਹੀਂ ਹੋ ਤੁਸੀਂ ਮੈਂ ਕਰਦਾ ਜਦ ਲਗ ਜਾਣੇ ਮੈਂ ਕੁਝ ਕਰਤਾ ਤਬ ਲਗ ਵਾਲੀ ਨਾ ਹੋਰ ਬੰਦ ਫੇਰਾ ਕੀ ਹੋਇਆ ਨੁਕਸਾਨ ਕਰ ਲਿਆ ਮਤਾਂ ਨੁਕਸਾਨ ਕਰਨ ਵਾਲੀ ਨਹੀਂ ਨੇ ਪੌੜੀ ਰਾਰਾ ਰੰਗੋ ਆਮਨ ਆਪਣਾ ਹਰ ਹਰ ਨਾਮ ਜਪੋ ਜਪ ਰਸਨਾ ਅਜੇ ਰੰਗੇ ਨੇ ਕੱਪੜੇ ਲੋਕਾਂ ਨੇ ਰੰਗੇ ਨੇ ਭੇਖ ਕੱਪੜੇ ਪਾਏ ਨੇ ਰੰਗੇ ਨੇ ਧਰਮ ਨੇ ਰੰਗਣਾ ਸੀ ਮਨ ਗੁਰਬਾਣੀ ਕਹਿੰਦੀ ਆ ਰੰਗ ਹੋਇਆ ਰਾਰਾ ਰੰਗ ਹੋਇਆ ਮਨ ਆਪਣਾ ਮਨ ਨੂੰ ਰੰਗ ਚਾੜਨਾ ਸੀ ਚਾੜ ਲਿਆ ਗਾਹ ਸਾਰਿਆਂ ਨੂੰ ਚੋਲਿਆਂ ਨੂੰ ਅਲੱਗ-ਅਲੱਗ ਰੰਗ ਬਣਾ ਲੈ ਅਲੱਗ-ਅਲੱਗ ਧਰਮ ਬਣਾ ਲੈ ਲੜਾਈਆਂ ਸ਼ੁਰੂ ਕਰਤੀਆਂ ਸਾਡਾ ਰੰਗ ਵਧੀਆ ਆਪਣੇ ਸਾਡਾ ਰੰਗ ਵਧੀਆ ਮਨ ਕਿਸੇ ਨੇ ਵੀ ਨਹੀਂ ਲਿਆ ਲੜਾਈ ਮਟਾਉਣ ਦਾ ਹੈਗਾ ਲੜਾਈ ਮਟਾਈ ਆ ਬਾਹਰ ਲਈ ਮੁੱਲਾ ਔਰ ਪੰਡਤ ਦਾ ਝਗੜਾ ਮਟਾਇਆ ਹੈ ਕਹਿ ਕੇ ਝਗੜਾ ਕਿਹਦਾ ਪਾਇਆ ਪੰਡਤ ਮੁੱਲਾ ਦਾ ਜਦ ਪੰਡਤ ਮੁੱਲਾ ਦੋਏ ਛੱਡਤੇ ਫਿਰ ਕਹਿੰਦੇ ਮਨ ਰੰਗ ਲੋ ਛੱਡੋ ਬਾਹਰ ਰੰਗਣਾ ਲੜੋ ਹੀ ਨਾ ਜਿਹਨੇ ਜਿਹੜਾ ਬਾਹਰ ਪਾਇਆ ਕੋਈ ਰੋਣਾ ਨਹੀਂ ਕੋਈ ਨਹੀਂ ਬਾਹਰ ਮਨ ਰੰਗੋ ਜਿਹੜਾ ਮਨ ਰੰਗੂਗਾ ਉਹਦਾ ਦਰਗਾਹ ਪ੍ਰਵਾਨ ਹੈ ਬਾਲਾ ਰੰਗ ਕੋਈ ਪ੍ਰਵਾਨ ਨਹੀਂ ਕੋਈ ਕਹੇ ਜਾ ਬਾਲੇ ਰੰਗ ਕਿਤੇ ਸਭੇ ਰੰਗ ਨਾਰਾਇਣ ਨੇ ਬਾਲੇ ਦਾ ਨਾਰਾਇਣ ਦੇ ਰੰਗ ਨੇ ਸਾਰੇ ਫੁੱਲ ਆਡਾ ਅੱਡ ਨੇ ਆਡਾ ਅੱਡ ਰੰਗ ਨੇ ਸਾਰੇ ਰੰਗ ਸੋਹਣੇ ਲੱਗਦੇ ਨੇ ਫੁੱਲਾਂ ਦੇ ਰੰਗ ਵੱਖਰੇ ਵੱਖਰੇ ਨੇ ਸਾਰੇ ਸੋਹਣੇ ਲੱਗਦੇ ਸਾਰੇ ਨਾਰਾਇਣ ਦੇ ਰੰਗ ਨੇ ਬਾਲੇ ਰੰਗਾਂ ਨੂੰ ਛੱਡੋ ਜਿਹੜੇ ਤੁਸੀਂ ਕੱਪੜਿਆਂ ਨੂੰ ਰੰਗ ਦਿੱਤੇ ਨੇ ਸਾਰੇ ਨਾਲ ਰੰਗ ਨੇ ਗੁਰਬਾਣੀ ਦਾ ਕੋਈ ਖਾਸ ਰੰਗ ਨਹੀਂ ਹੈ ਨਾ ਪੀਲਾ ਰੰਗ ਆ ਸਾਡਾ ਤੇ ਨਾ ਨੀਲਾ ਰੰਗ ਆ ਸਾਡਾ ਨੀਲਾ ਰੰਗ ਮੁਸਲਮਾਨਾਂ ਦਾ ਸੀ ਆ ਦੂਆ ਪੀਲਾ ਹਿੰਦੂਆਂ ਦਾ ਸੀ ਅਸੀਂ ਤਾਂ ਝਗੜਾ ਮਟਾਇਆ ਸੀ ਦੋਏ ਇਕੱਠੇ ਕਰ ਲਏ ਸੀ ਝਗੜਾ ਉਹਨਾਂ ਦਾ ਸਾਡਾ ਕਿਸੇ ਨੂੰ ਕੋਈ ਝਗੜਾ ਜਿਹੜਾ ਰੰਗਾਂ ਦਾ ਵੀ ਝਗੜਾ ਕਰਦਾ ਮੂਰਖ ਹੈ ਜੇ ਕੋ ਰੰਗਾਂ ਦਾ ਝਗੜਾ ਕਰਦਾ ਨਾ ਕੇਸਰੀਆ ਸਾਡਾ ਫਲਾਣਾ ਤੇ ਕਹੋ ਵੀ ਮੂਰਖ ਹੈ ਆ ਰੰਗੇ ਉਹ ਜਿੱਦਨ ਆ ਰੰਗ ਨੂੰ ਨਾ ਮਨ ਆਪਣਾ ਉਦੋਂ ਝਗੜਾ ਛੁੱਟ ਜੂਗਾ ਜਿੱਦਨ ਇਹ ਸਮਝ ਆ ਜੂਗਾ ਜਦੋਂ ਮਨ ਰੰਗੂ ਫੇਰ ਕਹੇ ਫਲਾਣਾ ਰੰਗ ਚਾਹੀਦਾ ਮਨ ਰੰਗੇ ਤੇ ਬਾਅਦ ਕਹੇ ਪਹਿਲਾਂ ਪਹਿਲਾਂ ਕਹਿੰਦੇ ਨੇ ਝਗੜੇ ਪਹਿਲਾਂ ਪਹਿਲਾਂ ਨਹੀਂ ਜੇ ਮਨ ਨੂੰ ਰੰਗ ਨਹੀਂ ਚਾੜਿਆ ਉਦੋਂ ਤੱਕ ਝਗੜੇ ਨੇ ਜਦ ਮਨ ਨੂੰ ਰੰਗ ਚਾੜ ਲਿਆ ਆਪਣੇ ਨੂੰ ਫੇਰ ਨਹੀਂ ਕਹਿੰਦਾ ਕੋਈ ਫਿਰ ਬਾਹਰਲੇ ਤਾਂ ਸਾਰੇ ਭੁੱਲੇ ਹੋਏ ਨੇ ਜਿਹੜੇ ਰਾਹ ਭੁੱਲੇ ਹੋਏ ਨੇ ਦਸੇ ਦਿਸ਼ਾਵਾਂ ਨੇ ਕਿਧਰੇ ਭੁੱਲ ਗਿਆ ਕੋਈ ਕੀ ਫਰਕ ਪੈਂਦਾ ਜੇ ਰਾਹ ਭੁੱਲ ਗਿਆ ਸਵਾਲ ਗਲਤ ਹੈ ਪਰ ਜਵਾਬ ਨਹੀਂ ਹੁੰਦਾ ਗਲਤ ਹੈ ਕਿੰਨਾ ਗਲਤ ਹੈ ਕਿੰਨਾ ਨਹੀਂ ਗਲਤ ਫੇਲ ਹੋ ਗਿਆ ਕਿੰਨੇ ਨੰਬਰਾਂ ਤੇ ਹੋ ਗਿਆ ਖਰਵਾ ਨੂੰ ਖਾਂਦਾ ਕਿੰਨਾ ਤੇ ਹੋ ਗਿਆ ਫੇਲ ਤਾਂ ਫੇਲ ਹੀ ਹੈ ਵੱਧ ਨੰਬਰਾਂ ਦਾ ਹੋਇਆ ਘਟਦੇ ਹੋ ਗਏ ਇਹਦੇ ਨਾਲ ਕੀ ਫਰਕ ਪੈਂਦਾ ਫੇਲ ਹੈ ਪਾਸ ਹੈ ਜੇ ਫੇਲ ਹੋ ਤਾਂ ਫੇਲ ਹੀ ਹੈ ਗੱਲ ਕਰੋ ਪਾਸ ਦੀ ਪਾਸ ਹੋਣਾ ਮਨ ਰੰਗ ਕੇ ਪਾਸ ਬਾਹਰ ਰੰਗ ਨਾਲ ਨਹੀਂ ਹੋਣਾ ਦਰਗਾਹ ਮੰਦਾ ਰੰਗ ਦੇਖਿਆ ਜਾਣਾ ਬਾਹਰਲਾ ਤਾਂ ਦੇਖਿਆ ਨਹੀਂ ਜਾਣਾ ਭੇਖ ਦਾ ਜਾਣਾ ਹੀ ਨਹੀਂ ਜਾਣਾ ਤਾਂ ਆਤਮਾ ਉੱਥੇ ਜਾਣਾ ਤਾਂ ਮਨ ਨੇ ਰੰਗ ਬੰਦਾ ਦੇਖਣਗੇ ਤੇਰੇ ਕੱਪੜਿਆਂ ਦਾ ਕੱਪੜੇ ਦੇ ਸਿਰੇ ਜਾਣਗੇ ਉਹਨਾਂ ਨੇ ਕਿਹੜਾ ਰੰਗ ਦੇਖਣਾ ਰਹਾ ਵਾਲਿਆਂ ਨੇ ਉਹਨਾਂ ਨੇ ਦੇਖਣਾ ਮਨ ਉਜਲ ਹੈ ਜਾਂ ਮਨ ਕਾਲਾ ਹੈ ਜੇ ਤਾਂ ਮਨ ਕਾਲਾ ਨੂੰ ਤਾਂ ਕਹਿੰਦੇ ਕਲੰਕੀ ਜਿਹੜਾ ਉਜਲ ਹੈ ਨੇ ਕਲੰਕੀ ਨੇ ਕਲੰਕੀ ਅਵਤਾਰ ਹੈ ਨਾ ਇਸ ਕਰਕੇ ਆ ਕੋ ਕੋ ਨਾ ਕਲੰਕ ਗਏ ਉਹ RAM ਨਾਮ ਲੈਤੇ ਹੀ ਦੱਸੋ ਰਾਮ ਨਾਮ ਜੀ ਨੇ ਲਿਆ ਹੋਵੇ ਉਹ ਕਲੰਕ ਰਹਿ ਗਿਆ ਹੋਵੇ ਕੋਈ ਆਦਮੀ ਇੱਕ ਦੱਸੋ ਜਿਹਦਾ ਕਲੰਕ ਨਾ ਗਿਆ ਹੋਵੇ ਰਾਮ ਨਾਮ ਲੈਣ ਨਾਲ ਉਹ ਰਾਮ ਰਾਮ ਵੀ ਕਰੀ ਜਾਂਦਾ ਮਾੜਾ ਫੇਰੀ ਜਾਂਦਾ ਉਹ ਕਲੰਕੀ ਵੀ ਹੋ ਇਹ ਰਾਮ ਨਾਮ ਗੱਲ ਰਾਮ ਨਾਮ ਕਹੇ ਕਿਹੜਾ ਰਾਮ ਨਾਮ ਕਲੰਕ ਲਿਹਾਨੀ ਰਾਮ ਨਾਮ ਲਈ ਫਿਰਦੇ ਹੋ ਰਾਮ ਰਾਮ ਜਪਦੇ ਫਿਰਦੇ ਹੋ ਤੁਸੀਂ ਇੱਕ ਬੰਦਾ ਦੱਸੋ ਜਿਹਦਾ ਕਲੰਕ ਰਹਿ ਗਿਆ ਹੋਵੇ RAM ਨਾਮ ਲੈ ਤੋਂ RAM ਨਾਮ ਲਿਆ ਹੋਵੇ ਪਰ RAM ਕਹਿਣ ਮੈਂ ਭੇਦ ਹੈ ਉਹ ਭੇਦ RAM ਕਹਿਣ ਜੇ RAM ਕਹਿਣਾ RAM ਕਹਿਣਾ ਨਹੀਂ ਹੈ RAM ਕਹਿਣ ਮੈਂ ਭੇਦ ਹੈ ਤਾਂ ਮੈਂ ਇੱਕ ਵਿਚਾਰ ਇੱਕ RAM ਸਭਾ ਕਹੇ ਇੱਕ ਕੌਤ ਕਹਾਰ ਇੱਕ RAM ਦਾ ਕਹਿਦਾ ਰੰਗ ਮਨ ਨੂੰ ਚੜਦਾ ਹੈ ਇੱਕ ਰਾਮ ਰਾਮ ਕਰੇਗਾ ਮਨ ਨੂੰ ਰੰਗ ਤਾਂ ਕੀ ਚੜਦਾ ਤਾਂ ਕਿਸੇ ਨੂੰ ਨਹੀਂ ਚੜਦਾ ਉਹਦਾ ਜੇ ਚੜਦਾ ਤਾਂ ਕਾਲਾ ਹੁੰਦਾ ਮਨ ਉਹਦੇ ਨਾਲ ਭਰਮ ਪੈਦਾ ਹੁੰਦਾ ਪੁੱਠਾ ਰੰਗ ਚੜਦਾ ਜੇ ਮਨ ਨੂੰ ਰੰਗ ਚੜਦਾ ਤਾਂ ਪੁੱਠਾ ਚੜਦਾ ਭਰਮ ਪੈਦਾ ਹੁੰਦਾ ਮੈਂ ਨਾਮ ਜਪਦਾ ਮੁਖ ਉਜਲਾ ਨਹੀਂ ਹੁੰਦਾ ਸਗੋਂ ਕਲੰਕੀ ਹੋ ਜਾਂਦਾ ਹੈ ਹੋਰ ਕਾਲਾ ਰੰਗ ਗਾੜਾ ਹੋ ਜਾਂਦਾ ਹੋਰ ਉਜਲਾ ਨਹੀਂ ਹੁੰਦਾ ਮੁਖ ਦੂਏ ਪਾਸੇ ਕਲੰਕ ਲੈ ਕੇ ਉਜਲਾ ਹੋ ਜਾਂਦਾ ਜਿਹੜਾ ਕੌਤਕ ਕਰਦਾ ਇਹ ਕਰਾਮ ਸਭਾ ਕਹੇ ਇਹ ਕਰਾਮ ਤਾਂ ਸਾਰੇ ਕਹਿੰਦੇ ਨੇ ਕਲੰਕ ਜਾ ਨਹੀਂ ਰਿਹਾ ਇੱਕ ਕੌਤਕ ਹਾਰ ਇੱਕ ਨੇ ਇੱਕ ਵਾਰ ਕਹੇ ਕਲੰਕ ਸਾਰਾ ਦੂਰ ਹੋ ਜਾਂਦਾ ਕਲੰਕ ਤਾਂ ਮਫਿਟ ਜਾਂਦਾ ਮਫੀਟ ਸਦੀ ਮਫੀਟ ਲੈ ਜਾਣਾ ਫਿੱਟਾ ਫਿੱਟ ਜਾਣਾ ਰਾਮ ਹਰ ਹਰ ਨਾਮ ਜਪੋ ਜਪ ਰਸਨਾ ਕਾਲਾ ਵੀ ਇੱਕ ਰੰਗ ਹੁੰਦਾ ਹੈ ਕਲੰਕ ਵੀ ਇੱਕ ਰੰਗ ਹੁੰਦਾ ਹੈ ਉਹ ਖਤਮ ਹੋ ਜਾਣਾ ਹਾਂਜੀ ਹਰ ਹਰ ਨਾਮ ਜਪੋ ਜਪ ਰਸਨਾ ਹਰ ਹਰ ਨਾਮ ਜਪੋ ਜਪ ਰਸਨਾ ਹਰ ਨੂੰ ਜਾਣੋ ਹਰ ਨੂੰ ਸਮਝੋ ਸਮਝ ਕੇ ਰਸਨਾ ਨਾਲ ਬਖਿਆਨ ਕਰੋ ਨਿਰਾਕਾਰੀ ਦੁਨੀਆ ਦੀ ਗੱਲ ਰਸੋ ਨਿਰਾਕਾਰੀ ਦੁਨੀਆ ਦੀ ਗੱਲ ਕਰੋ ਮਨ ਔਰ ਚਿੱਤ ਦੀ ਗੱਲ ਕਰੋ ਆਤਮਾ ਔਰ ਪ੍ਰਾਤਮਾ ਦੀ ਗੱਲ ਕਰੋ ਇਹ ਸਾਧੂ ਕਿਵੇਂ ਬਣੂ ਸਾਧੂ ਆ ਗੱਲੇ ਕਰੀ ਹੋਈ ਹੈ ਕੋਈ ਗੱਲ ਨਹੀਂ ਸਾਰਿਆਂ ਦੀ ਆਤਮਾ ਦੀ ਗੱਲ ਆਤਮ ਗਿਆਨ ਹੈ ਸਾਰਾ ਹਰ ਹਰ ਨਾਮ ਜਪੋ ਜਪ ਰਸਨਾ ਰਸ ਆਵੇ ਨਾਮ ਜਪਣ ਵੇਲੇ ਜੇ ਰਸ ਨਹੀਂ ਆਉਂਦਾ ਨਾਮ ਜਪਣ ਵੇਲੇ ਨਾਮ ਨਹੀਂ ਰਸਨਾ ਦਾ ਮਤਲਬ ਰਸ ਆਉਣਾ ਰਸ ਦਾ ਪ੍ਰਾਪਤ ਹੋਣਾ ਜੇ ਮੂੰਹ ਦੇ ਵਿੱਚ ਰੋਟੀ ਹੈ ਤਾਂ ਮੂੰਹ ਹਿਲਦਾ ਹਿਲਦਾ ਨਾ ਹਿਲਣ ਦਾ ਕੋਈ ਅਰਥ ਵੀ ਹੈ ਕੋ ਰੋਟੀ ਨੂੰ ਚੱਬਦਾ ਮੂੰਹ ਦੇ ਵਿੱਚ ਰਸ ਵੀ ਹੈ ਨਾ ਕੁਝ ਖਾਲੀ ਮੂੰਹ ਹਿਲਦਾ ਖਾਲੀ ਮੂੰਹ ਹਲਾਈ ਜਾਵੇ ਹਲਾਈ ਜਾਵੇ ਸਾਰੀ ਦਿਹਾੜੀ ਪੇਟ ਰਾਜੂਗਾ ਪੇਟ ਜਾਊਗਾ ਕੁਝ ਰਾਮ ਰਾਮ ਕਰਦੇ ਨੇ ਖਾਲੀ ਮੂੰਹ ਹਲਾਉਂਦੇ ਜਿਹੜੇ ਜਪੇ ਜਪ ਰਸਨਾ ਉਹ ਮੂੰਹ ਹੈ ਜਿਵੇਂ ਜਪੀਏ ਨਾਮ ਅੰਨ ਕੈ ਸਾਧ ਉਹ ਅੰਨ ਕੈ ਸਾਧ ਜਪ ਰਹੇ ਅੰਨ ਮੂੰਹ ਪਾ ਕੇ ਜਿਸ ਛੋੜੀਏ ਅੰਨ ਦਾ ਰਸ ਹੁੰਦਾ ਸਾਨੂੰ ਇਵੇਂ ਨਾਮ ਦਾ ਰਸ ਹੁੰਦਾ ਜੇ ਨਾਮ ਮੂੰਹ ਹੋਵੇ ਜੇ ਜਪਿਆ ਜਾਂਦਾ ਨਾਮ ਮੂੰਹ ਹੋਵੇ ਗਿਆਨ ਦੀ ਗੱਲ ਕਰੀਏ ਮੂੰਹ ਮੂੰਹ ਨਾਲ ਗੱਲ ਕਰਨੀ ਹੈ ਨਾ ਗਿਆਨ ਦੀ ਗੱਲ ਕਰੀਏ ਗਿਆਨ ਦਾ ਰਸ ਆਪ ਨੂੰ ਵੀ ਆਉਂਦਾ ਸੁਣਨ ਵਾਲੇ ਨੂੰ ਵੀ ਆਉਂਦਾ ਕਹਿਣ ਦਾ ਮਤਲਬ ਇਹ ਹੈ ਜਦੋਂ ਗਿਆਨ ਦੀ ਗੱਲ ਕਰਾਂਗੇ ਗਿਆਨ ਦਾ ਵਿਖਿਆਨ ਕਰਾਂਗੇ ਸੁਣਨ ਵਾਲੇ ਨੂੰ ਵੀ ਰਸ ਆਊਗਾ ਸੁਣਾਉਣ ਵਾਲੇ ਨੂੰ ਵੀ ਰਸ ਆਊਗਾ ਰਸ ਦੋਵਾਂ ਪੇਟ ਵੀ ਰਜਦਾ ਮੂੰਹ ਵੀ ਟੇਸਟ ਹੈ ਪੇਟ ਤਾਂ ਆਨੰਦ ਹੁੰਦਾ ਆਨੰਦ ਪੇਟ 'ਚ ਹੋ ਰਿਹਾ ਰਸ ਮੂੰਹ ਨੂੰ ਆ ਰਿਹਾ ਰੇਰੇ ਦਰਗੇ ਕਹੇ ਨਾ ਕੋਊ ਰੇਰੇ ਦਰਗੇ ਕਹੇ ਨਾ ਹੋਰੇ ਕਿਹਨੂੰ ਕਹਿੰਦੇ ਨਰਾਦਰੀ ਦਾ ਲਫ਼ਜ਼ ਹੈ ਰੇ ਰੇ ਨਰਾਦਰੀ ਦਾ ਲਫ਼ਜ਼ ਹੈ ਦਰਗਾਹ ਦੇ ਵਿੱਚ ਜਿਹਨਾਂ ਦਾ ਆਦਲ ਨਹੀਂ ਉਹਨੂੰ ਰੇ ਕਹਿੰਦੇ ਨੇ ਜੀ ਮੈਂ ਆਪਾਂ ਕਹਿੰਦੇ ਹਾਂ ਇੱਕ ਕੋਏ ਹੁੰਦਾ ਇੱਕ ਆਓ ਜੀ ਹੁੰਦਾ ਜੇ ਦਾ ਹੋਏ ਕਿਧਰ ਉਹ ਚੱਕਿਆ ਰਾਦਰੀ ਲਫ਼ਜ਼ ਰਾਦਰੀ ਦਾ ਲਫ਼ਜ਼ ਜਦ ਅਫਸਰ ਆਉਂਦਾ ਉਹਨਾਂ ਦਾ ਆਈ ਜੀ ਅੱਜ ਮੈਂ ਕਹਿੰਦੇ ਕਿਧਰੋਂ ਮੂੰਹ ਚੱਕਿਆ ਉਹਨੂੰ ਉਹਨੂੰ ਕਹਦਾਂਗੇ ਜਾਂ ਬਰਾਬਰ ਦਾ ਅਫਸਰ ਹੋਵੇ ਉਹਨੂੰ ਕਹਿ ਦੇਣਗੇ ਨਹੀਂ ਕਹਿੰਦਾ ਬਰਾਬਰੀ ਦਾ ਖਤਰਾ ਆਓ ਬੈਠ ਬਰਾਬਰ ਵਾਲੇ ਨੂੰ ਇਹ ਨਹੀਂ ਕੋਈ ਕਹਿੰਦਾ ਆਓ ਬੈਠ ਆਦਰ ਵਾਲੇ ਨੂੰ ਜੀ ਕਹਿਣਾ ਹੁੰਦਾ ਆਓ ਬੈਠ ਆਦਰ ਸਮਝਿਓ ਆਓ ਜੀ ਬੈਠੋ ਜੀ ਆਦਰ ਨਾਲ ਆਦਰ ਵਾਲੇ ਦਾ ਇਸਤੇਮਾਲ ਹੁੰਦਾ ਹੈ ਦਰਗਾਹ ਦੇ ਵਿੱਚ ਮੁਲਜ਼ਮ ਨੂੰ ਲਿਆਉਂਦੇ ਨੇ ਥਾਣੇ 'ਚ ਸਫਾਈ ਨੂੰ ਲਿਆਉਂਦੇ ਨੇ ਸਫਾਈ ਆ ਮੁਲਜ਼ਮ ਇਕੱਠੇ ਹੀ ਹੁੰਦੇ ਨੇ ਬੰਨੇ ਸਫਾਈ ਉਹਦੇ ਨਾਲ ਬੰਨੇ ਆਉਂਦਾ ਮੁਲਜ਼ਮ ਉਹਦੇ ਨਾਲ ਬੰਨੇ ਆਉਂਦਾ ਸਫਾਈ ਨੂੰ ਨਰਾਦਰੀ ਦੇ ਲਫ਼ਜ਼ ਨਹੀਂ ਬੋਲਦੇ ਮੁਲਜ਼ਮ ਨੂੰ ਬੋਲਦੇ ਮੁਲਜ਼ਮ ਵਾਸਤੇ ਜੋ ਲਫ਼ਜ਼ ਇਸਤੇਮਾਲ ਕਰਿਓ ਭਾਸ਼ਾ ਸਫਾਈ ਵਾਸਤੇ ਨਹੀਂ ਕੀਤੀ ਜਾਂਦੀ ਉਹ ਮਹਿਲੀ ਪਾਵੇਂ ਤੂੰ ਬਸਾ ਉਹ ਮਹਿਲੀ ਪਾਵੇਂ ਤੂੰ ਬਸਾ ਉਹੀ ਮਹਿਲ ਹੈ ਤੇਰਾ ਦਰਗਾਹ ਹੀ ਮਹਿਲ ਹੈ ਅਰੇ ਦਰਗਾਹ ਕਹਿੰਦਾ ਇਹ ਮਹਿਲ ਹੈ ਮਹਿਲ ਹੁੰਦਾ ਰਾਜੇ ਦਾ ਇੱਕ ਹੀ ਗੱਲ ਇੱਥੇ ਮਹਿਲ ਹੈ ਇੱਥੇ ਝੁੱਗੀ ਝੋਪੜੀ ਹੈ ਸੰਸਾਰ ਝੋਪੜੀ ਕਿਉਂ ਬਣਾਈ ਉੱਥੇ ਜਾ ਕੇ ਮਹਿਲ ਦੀ ਲੋੜ ਕਿਉਂ ਅਸਲ ਜ਼ਿੰਦਗੀ ਉੱਥੇ ਦੀ ਹੈ ਬਹੁਤ ਦੇਰ ਤੱਕ ਉੱਥੇ ਰਹਿਣਾ ਤੇ ਇੱਥੇ ਤਾਂ ਟੈਂਪਰੇਰੀ ਚੁੱਕੀ ਨਾਲ ਸਰ ਗਿਆ ਇੱਥੇ ਕਿਹੜਾ ਬੈਠੇ ਰਹਿਣਾ ਸੀ ਇਸ ਕਰਕੇ ਜਿਹੜੇ ਸਾਧੂ ਲੋਕ ਹੁੰਦੇ ਨੇ ਇੱਥੇ ਬਹੁਤੇ ਮਹਿਲ ਨਹੀਂ ਬਣਾਉਂਦੇ ਪਹਿਲਾਂ ਬਣਾਉਂਦੇ ਰਹੇ ਟੈਂਪਰੇਰੀ ਝੌਂਪੜੀ ਬਣਾਉਂਦੇ ਰਹੇ ਕਹਿੰਦੇ ਮਹਿਲ ਬਣਾ ਕੇ ਤਾਂ ਪ੍ਰੇਤ ਬਣ ਕੇ ਰਹਿਣਾ ਪੈਂਦਾ ਵਿੱਚ ਹੁਣ ਜਿਹੜੇ ਸੰਤ ਮਹਿਲ ਬਣਾਉਂਦੇ ਨੇ ਸ਼ਾਇਦ ਪ੍ਰੇਤ ਦੇ ਬਣੇ ਹੋਣਗੇ ਉਹ ਪ੍ਰੇਤ ਦੇ ਬਣਨਗੇ ਕਿਉਂਕਿ ਪਿੱਛੇ ਧਾਰਨਾ ਸੀ ਪੱਕੇ ਅਤੇ ਰਡੂਗੀ ਕਰਕੇ ਨੀਮ ਕਰਾਈ ਉੱਪਰ ਮੰਡ ਪਛਾਏ ਬਾਣੀ ਜਾਇਆ ਸ਼ਬਦ ਮਾਰ ਕੰਡੇ ਕੋ ਕੋਤ ਕਾਈ ਜਨ ਤ੍ਰਿਣ ਤੁਸੀਂ ਮੜਾਏ ਤਿਰ ਤਿਰ ਤਿਰਣ ਧਰ ਮੂਡ ਬਲਾਏ ਜਿਹਨੇ ਤਿਲਕੇ ਇਕੱਠੇ ਕਾਬੂਸ ਕਰਕੇ ਥੱਲੇ ਆਪਣਾ ਸਿਰ ਲੁਕੋ ਕੇ ਦਿਨ ਕੱਟ ਲਏ ਚਾਰ ਯੁਗ ਦੀ ਆਯੂ ਤੁਸੀਂ ਕਹਿੰਦੇ ਹੋ ਲੋਕਾਂ ਨੂੰ ਤੇ ਤੁਸੀਂ ਇਹਨੇ ਮਹਿਲ ਬਣਾਏ ਨੇ ਕਾਹਦੇ ਵਾਸਤੇ ਬਣਾਏ ਨੇ ਉਹਨੂੰ ਆਪਣਾ ਤੁਸੀਂ ਆਦਰਸ਼ ਮੰਨਦੇ ਹੋ ਰੋਲ ਮਾਡਲ ਤੁਸੀਂ ਉਹਨੂੰ ਮੰਨਦੇ ਹੋ ਮਾਰਕੰਡੇ ਰਿਸ਼ੀ ਨੂੰ ਐਡੀ ਲੰਬੀ ਉਮਰ ਹੈ ਤੁਸੀਂ ਪੱਕੇ ਮਹਿਲ ਬਣਾਈ ਜਾਂਦੇ ਕਾਹਦੇ ਵਾਸਤੇ ਬਣਾਉਂਦੇ ਉਹਨੇ ਦਾ ਕਾਬੂਸ ਨਾਲ ਤੈਨੂੰ ਕੱਢ ਲਿਆ ਉਹਨੂੰ ਪੁੱਛਿਆ ਕੋਈ ਬਣਾ ਲੈਂਦੇ ਕਹਿੰਦਾ ਕਿਹੜਾ ਬੈਠੇ ਰਹਿਣਾ ਇੱਥੇ ਟੈਂਪਰੇਰੀ ਮਹਿਲ ਗਾਹਾਂ ਦੀ ਗੱਲ ਕਰਿਓ ਮਹਿਲ ਤਾਂ ਬਣਾਏ ਬਣਾਏ ਨੇ ਉਹ ਢਾਈਦੇ ਹੀ ਨਹੀਂ ਗਏ ਮਹਿਲ ਕਾਹਦਾ ਜਿਹੜਾ ਢਾਈ ਗਿਆ ਜਿਹੜਾ ਢਾਈ ਗਿਆ ਮਹਿਲ ਕਾਹਦਾ ਹੈ ਤਾਂ ਮਹਿਲ ਵੀ ਢਾਈ ਜਾਂਦੇ ਨੇ ਅੱਛਾ ਸਾਡੇ ਬਣਾਏ ਮਹਿਲ ਵੀ ਰਹਿੰਦੇ ਨੇ ਕਿ ਤਕਲੀ ਨੇ ਨਾ ਮਹਿਲ ਮਹਿਲ ਸਖਾ ਰਹਿ ਗਏ ਸੰਸਾਰੀ ਜਿਹੜੇ ਮਹਿਲ ਨੇ ਉਹ ਵੀ ਕਬੂਤਰ ਬੋਲਣ ਵਾਲੇ ਹੀ ਨੇ ਫਿਰ ਬਾਅਦ ਉਥੇ ਦੇ ਜਗਾ ਖੰਡਰ ਹੋਏ ਪਏ ਨੇ ਬਹੁਤ ਤਕੜੇ ਤਕੜੇ ਬਣਾਏ ਨੇ ਉਹ ਮਹਿਲੀ ਪਾਵੇਂ ਤੂੰ ਬਾਸਾ ਜਨਮ ਮਰਨ ਨਾ ਹੋਏ ਬਨਾਸਾ ਫਿਰ ਨਾ ਤੇਰਾ ਉੱਥੇ ਜਲਮ ਹੈ ਨਾ ਮਰਨਾ ਨਾ ਨਾਸਾ ਤਾਂ ਉੱਥੇ ਹੀ ਰਾਹ ਨਾਲ ਮਹਿਲ ਦੇ ਵਿੱਚ ਜਿੱਥੇ ਨਾ ਜਨਮ ਹੋਵੇ ਨਾ ਮਰਨ ਹੋਵੇ ਨਾ ਵਿਨਾਸ਼ਾ ਹੋਵੇ ਨਾ ਤੂੰ ਮਰੇ ਨਾ ਮਹਿਲ ਪੁਰਾਣਾ ਹੋਵੇ ਟਹਿ ਫੇਰ ਹੋਈ ਨਾ ਗੱਲ ਇਹ ਥੋੜੀ ਹੋਵੇ 2 ਸਾਲ ਬਾਅਦ ਕੱਲੀ ਕਰਨੀ ਪੈਗੀ 4 ਸਾਲ ਬਾਅਦ ਕੋਈ ਲੋੜ ਨਹੀਂ ਕੁਝ ਕਰਨ ਦੀ ਮਸਤਕ ਕਰਮ ਦੇਖਿਓ ਤੁਰ ਕੇ ਹਰ ਸੰਪੇ ਨਾਨਕ ਘਰ ਤਾਕੈ ਮਸਤਕ ਕਰਮ ਲਿਖਿਓ ਤੁਰ ਜਾ ਕੇ ਲਿਖਿਓ ਤੁਰ ਜਾ ਕੇ ਜਿਹਦੇ ਮਾਸਟਰ ਤੇ ਆਪ ਲੇਖ ਲਿਖਤਾਉ ਨੇ ਆਪ ਲੇਖ ਲਿਖਤਾ ਉਹਨੂੰ ਕੋਈ ਨਹੀਂ ਮਿਲ ਸਕਦਾ